ਕੁਫਰਗੜ ਦੇ ਵਿਵੇਕਸ਼ੀਲਤਾ ਵਾਲੇ ਗੁਰਬਾਣੀ ਅਰਥ ਅਵਰ ਕਾਜ ਤਰਕ ਤੈ ਨਾ ਕਾਮ ਇਹ ਸਾਧਵਾਦੀ ਅਰਥ ਕਰਦੇ ਹਨ ਕਿ ਨੌਕਰੀ ਕਿਸੇ ਕੰਮ ਨਹੀਂ ਘਰ ਦਾ ਕੰਮਕਾਰ ਕਿਸੇ ਕੰਮ ਨਹੀਂ ਵਾਹੀ ਕਿਸੇ ਕੰਮ ਨਹੀਂ ਵਪਾਰ ਕਰਨੇ ਤੇਰੇ ਕਿਸੇ ਕੰਮ ਨਹੀਂ ਪਰ ਫਿਰ ਕਿਰਤ ਕਰਨ ਦੇ ਕੀ ਅਰਥ ਕਰਨਗੇ ਸੋ ਇੱਥੇ ਅਰਥ ਹੋਣਗੇ ਮਨੁੱਖਾਂ ਦੀ ਪੂਜਾ ਸੇਵਾ ਤੇਰੇ ਕਿਸੇ ਕੰਮ ਨਹੀਂ ਮੂਰਤੀ ਪੂਜਾ ਤੇ ਦੇਵੀ ਦੇਵਤਿਆਂ ਦੀ ਪੂਜਾ ਤੇਰੇ ਕਿਸੇ ਕੰਮ ਨਹੀਂ ਕਬਰਾਂ ਫੱਕਰਾਂ ਦੀ ਪੂਜਾ ਤੇਰੇ ਕਿਸੇ ਕੰਮ ਨਹੀਂ ਧਰਮ ਦੇ ਨਾਮ ਤੇ ਕੇਵਲ ਮਿੱਥੇ ਹੋਏ ਕੰਮ ਤੇਰੇ ਕਿਸੇ ਕੰਮ ਨਹੀਂ ਗੁਰਬਾਣੀ ਪਾਠ ਕਰਨ ਵਾਲੇ ਆਪਣੀ ਆਪਣੀ ਮਤ ਮਾਨਸਿਕਤਾ ਅਨੁਸਾਰ ਅਤੇ ਉਦੇਸ਼ ਲਈ ਪਾਠ ਕਰਦੇ ਹਨ ਇੱਕ ਐਸੇ ਹਨ ਜਿਨ੍ਹਾਂ ਨੇ ਕੇਵਲ ਰਸਮ ਮਾਤਰ ਨੇਮ ਪੂਰਾ ਕਰਨਾ ਹੈ ਦੂਸਰੇ ਕੇਵਲ ਟਾਈਮ ਪਾਸ ਕਰਨ ਲਈ ਪਾਠ ਕਰਦੇ ਹਨ ਤੀਸਰੇ ਹਨ ਜੋ ਸਿਰਫ ਇਹ ਦੇਖਣ ਲਈ ਕਿ ਦੇਖੀਏ ਇਸ ਵਿੱਚ ਕੀ ਹੈ ਚੌਥੇ ਸਿੱਖੀ ਸਿਧਾਂਤ ਜਾਂ ਗੁਰੂ ਦੀ ਨਿੰਦਾ ਲਈ ਇਸ ਵਿੱਚੋਂ ਕੀ ਲੱਭ ਸਕਦਾ ਹੈ ਤੇ ਇਸ ਵੱਲ ਇਸ ਦੇਸ਼ ਲਈ ਕਿਸ ਦੇਸ਼ ਲਈ ਪੜਦੇ ਹਨ ਚੌਥੇ ਸਿੱਖੀ ਸਿਧਾਂਤ ਜਾਂ ਗੁਰੂ ਦੀ ਨਿੰਦਾ ਲਈ ਇਸ ਵਿੱਚੋਂ ਕੀ ਲੱਭ ਸਕਦਾ ਹੈ ਕੇਵਲ ਇਸ ਉਦੇਸ਼ ਲਈ ਪੜਦੇ ਹਨ ਜਿਸ ਤਰ੍ਹਾਂ ਸਵਾਮੀ ਦਇਆਨੰਦ ਨੇ ਕੀਤਾ ਹੈ ਅਖੀਰ ਉਹ ਬੰਦੇ ਹਨ ਜਿਨ੍ਹਾਂ ਦਾ ਗੁਰਮਤ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਉਹਨਾਂ ਦੀ ਆਪਣੀ ਵਿਚਾਰਧਾਰਾ ਹੈ ਆਪਣੀ ਵਿਚਾਰਧਾਰਾ ਦੀ ਪ੍ਰੋੜਤਾ ਲਈ ਗੁਰਬਾਣੀ ਵਿੱਚੋਂ ਕੀ ਮਿਲ ਸਕਦਾ ਹੈ ਕੇਵਲ ਇਸ ਲਈ ਬਾਣੀ ਪੜ੍ਹਦੇ ਹਨ ਇਹ ਸਾਰੇ ਬੰਦੇ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕਣਗੇ ਕੇਵਲ ਗੁਰੂ ਪ੍ਰਾਇਣ ਹੋ ਕੇ ਸ਼ਰਧਾ ਵਿਸ਼ਵਾਸ ਨਾਲ ਗੁਰੂ ਬਾਣੀ ਦੀ ਬਖਸ਼ੀ ਸੇਧ ਅਨੁਸਾਰ ਜੀਵਨ ਜਾਂਚ ਅਪਣਾਉਣ ਵਾਲੇ ਹੀ ਅਸਲੀ ਪਰਮਾਰਥਕ ਤਰੱਕੀ ਕਰਨਗੇ ਗੁਰੂ ਫਰਮਾਨ ਹੈ ਇਕ ਆਪਣੇ ਸਵਾਏ ਆਏ ਬਹਿ ਗੁਰ ਆਗੇ ਜੋ ਬਗਲ ਸਮਾਦ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਇਕ ਆਪਣੇ ਸਵਾਏ ਆਏ ਬਹਹਿ ਗੁਰ ਆਗੈ ਜੋ ਬਗਲ ਸਮਾਦ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਜਦ ਅਸੀਂ ਸੁਖਿੰਦਰ ਸਿੰਘ ਸਭਰਾ ਇੰਦਰ ਸਿੰਘ ਘੱਗਾ ਦੇ ਟੋਲੇ ਦੀਆਂ ਪੁਸਤਕਾਂ ਪੜ੍ਹਦੇ ਹਾਂ ਤਾਂ ਸਾਬਤ ਹੁੰਦਾ ਹੈ ਕਿ ਇਹ ਚੌਥੇ ਅਤੇ ਪੰਜਵੀਂ ਲਾਈਨ ਦੇ ਬੰਦੇ ਹਨ ਗੁਰਮਤ ਦਾ ਇਹਨਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦੀ ਆਪਣੀ ਕਾਮਰੇਡੀ ਵਿਚਾਰਧਾਰਾ ਹੈ ਇਸ ਲਈ ਵਿੱਚੋਂ ਵਿੱਚੋਂ ਇੱਕ ਤੁਕ ਲੈ ਕੇ ਆਪਣੀ ਮਰਜ਼ੀ ਦੇ ਅਰਥ ਕਰਕੇ ਭੋਲੇ ਵਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਸੀਂ ਸੁਖਵਿੰਦਰ ਸਿੰਘ ਸਭਰਾ ਤੋਂ ਪੁੱਛਦੇ ਹਾਂ ਕਿ ਕੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਇਹੀ ਅਰਥ ਕੀਤੇ ਹਨ ਜਾਂ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਵਿੱਚ ਇਸ ਤੁਕ ਦੇ ਕੇਵਲ ਇਹੀ ਅਰਥ ਮਿਲਦੇ ਹਨ ਜੇ ਕੀਤੇ ਹਨ ਤਾਂ ਪੁਸ਼ਟੀ ਲਈ ਕਿਤਾਬ ਪੰਨਾ ਕਿਉਂ ਨਹੀਂ ਦਿੱਤਾ ਗਿਆ ਇਸ ਨੇ ਕੇਵਲ ਇੱਕ ਤੁਕ ਦੇ ਮਨਮਰਜ਼ੀ ਦੇ ਅਰਥ ਕਰਕੇ ਅਗਲੀ ਤੁਕ ਨਾਲ ਕਿਉਂ ਨਹੀਂ ਦਿੱਤੀ ਅਤੇ ਪੂਰਾ ਸ਼ਬਦ ਦੇਖ ਕੇ ਅਰਥ ਕਿਉਂ ਨਹੀਂ ਕੀਤੇ ਪੂਰਾ ਸ਼ਬਦ ਇਸ ਤਰ੍ਹਾਂ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਰਕ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸ਼ਰਮਾ ਇਸ ਤੁਕ ਦੇ ਅਰਥ ਕਰਨ ਤੋਂ ਪਹਿਲਾਂ ਰਹਾਉ ਵਾਲੀ ਤੁਕ ਦੇ ਅਰਥ ਕਿਉਂ ਨਹੀਂ ਵਿਚਾਰੇ ਅਤੇ ਸਮੁੱਚੇ ਸ਼ਬਦ ਦੇ ਅੰਤਰੀਵ ਭਾਵ ਅਰਥਾਂ ਨੂੰ ਨਜ਼ਰ ਅੰਦਾਜ਼ ਕਰਕੇ ਕੇਵਲ ਇੱਕ ਤੁਕ ਦੇ ਮਨਮਰਜ਼ੀ ਦੇ ਅਰਥ ਕਿਉਂ ਕੀਤੇ ਅਨੰਦ ਕਰਹੋ ਮਿਲ ਸੁੰਦਰ ਨਾਰੀ ਇਸ ਇਕੱਲੀ ਤੁਕ ਦੇ ਕੀ ਅਰਥ ਹਨ ਇਹ ਸਭ ਜਾਣਦੇ ਹਨ ਮਨੁੱਖ ਬੰਦੇ ਇਹੀ ਅਰਥ ਕਰਨਗੇ ਪਰ ਜਦ ਸਾਰਾ ਸ਼ਬਦ ਪੜਾਂਗੇ ਇਸ ਤੁਕ ਦੇ ਅਰਥ ਬਦਲ ਜਾਣਗੇ ਸੁਗੰਦਰ ਸਿੰਘ ਸਭਰਾ ਨੇ ਇੱਕ ਤੁਕ ਲੈ ਕੇ ਜੋ ਅਰਥ ਕੀਤੇ ਹਨ ਇਹ ਮਨਮੁਖਤਾਈ ਵਾਲੇ ਹਨ ਤੇਰਾ ਕਾਜ ਨਾ ਗ੍ਰਹਿ ਰਾਜ ਮਾਲ ਕਾਜ ਨਾ ਵਿਖੈ ਜੰਜਾਲ ਇਸ਼ਟ ਮੀਤ ਜਾਣ ਸਭ ਛਲੈ ਹਰ ਹਰ ਨਾਮ ਸੰਗ ਤੇਰੇ ਚੱਲੈ RAM ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹਿ ਰਹਾਉ ਬਿਨ ਹਰ ਸਗਲ ਨਿਰਾਰਥ ਕਾਮ ਸੋਇ ਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾਂ ਉਹਾਂ ਤੇਰੋ ਉਜਲ ਮੁਖਾ ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਇ ਤਾਂ ਕੀ ਆਸਾ ਪੂਰਨ ਹੋਇ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾ ਕੈ ਕੁਰਬਾਨ ਗੁਰਬਾਣੀ ਕਿਹੜੀ ਖੇਤੀ ਕਰਨ ਦਾ ਉਪਦੇਸ਼ ਦੇ ਰਹੀ ਹੈ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ ਬਾਬਾ ਮਾਇਆ ਸਾਥ ਨ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੁਝੈ ਕੋਇ ਸਭਰਾ ਨੂੰ ਗੁਰਬਾਣੀ ਵਾਲੇ ਵਣਜ ਕਰਨ ਦਾ ਉਪਦੇਸ਼ ਕਿਉਂ ਨਹੀਂ ਦੱਸਿਆ ਵਣਜ ਕਰੋ ਵਡ ਭਾਗੀ ਹੋ ਵਾਹਿਗੁਰੂ ਵਣਜ ਕਰੋ ਵਣਜਾਰੇ ਹੋ ਵਖਰ ਲੇਹੋ ਸਮਾਲ ਤੈਸੀ ਵਸਤ ਵਿਸਾਹੀ ਐ ਜੈਸੀ ਨਿਭੈ ਨਾਲ ਅੱਗੇ ਸਾਹ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਇ ਹਰ ਜਸ ਵਖਰ ਲੈ ਚੱਲੋ ਸੋ ਦੇਖੈ ਪਤਿਆਏ ਰਹਾਉ ਸੱਚੀ ਨੌਕਰੀ ਕੀ ਹੈ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬੰਦਾ ਕਹਿ ਡਾਨ ਲੈ ਕਹਿ ਨਰਪਤ ਮਰ ਜਾਇਆ ਇਹ ਗੁਰ ਫਰਮਾਨ ਸਭਰਾ ਨੂੰ ਕਿਉਂ ਭੁੱਲ ਗਿਆ ਫਿਰ ਇਹ ਮੱਕਰ ਪੁਣੇ ਵਿੱਚ ਵਾਰ-ਵਾਰ ਆਖਦਾ ਹੈ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਸਿੱਖਾਂ ਤੇ ਅੱਖਰ ਅੱਖਰ ਸੱਚ ਮੰਨਦੇ ਹਾਂ ਫਿਰ ਆਖਦਾ ਹੈ ਕਿ ਕੇਵਲ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਕੀਤੇ ਅਰਥ ਹੀ ਸਹੀ ਹਨ ਅਸੀਂ ਉਹੀ ਮੰਨਾਂਗੇ ਸਭਰਾ ਦੇ ਇਹਨਾਂ ਅਰਥਾਂ ਤੋਂ ਮਿਸ਼ਨਰੀ ਕਾਲਜ ਦੀ ਵਿਚਾਰਧਾਰਾ ਮਾਨਸਿਕਤਾ ਦਾ ਸਹੀ ਪ੍ਰਗਟਾਵਾ ਵੀ ਦਿਸਦਾ ਹੈ ਨਾਲ ਹੀ ਅਖੌਤੀ ਖਾਲਸਾ ਪੰਚਾਇਤ ਦੇ ਪਾਜ ਉਗੜ ਗਏ ਹਨ